ਸਰਵਰ ਸੁਲਤਾਨ ਸਾਡਾ ਗੁਰੂ ਜਿਹੜਾ ਸਰਵਰ ਸੁਲਤਾਨ ਉਹ ਗੁੱਸਾ ਕਰੇਗਾ ਬਹੁਤ ਸਾਨੂੰ ਪਤਾ ਨਹੀਂ ਕੀ ਸਾਡੇ ਨਾਲ ਵਰਤੇਗੀ ਗੁਰੂ ਕੋ ਨਾਮ ਨਾ ਕੂਲ ਬਖਾਨ ਤੇ ਤੂੰ ਕਿਉਂ ਇਹ ਗੱਲ ਆਖੀ ਹੈ ਉਹ ਗੁਰੂ ਕੋਲ ਗਈ ਹੈ ਤੂੰ ਸਤਿਗੁਰੂ ਦਾ ਨਾਮ ਮੇਰੇ ਕੋਲ ਨਾ ਲੈ ਤੇ ਤੂੰ ਉਹ ਯਤਨ ਕਾਲ ਨੂੰ ਲਿਆਉਣ ਵਾਲਾ ਸਤਿਗੁਰੂ ਨਾ ਮੇਰੇ ਸਾਹਮਣੇ ਆ ਜਾਓ ਤੁਰਤ ਦੋਰੀ ਲੈ ਆਵੋ ਜਾਂ ਛੇਤੀ ਜਾ ਉਸ ਨੂੰ ਲਿਆ ਕੇ ਤੇ ਦੋਰੀ 'ਚ ਬਿਠਾ ਕੇ ਤੇ ਲੈ ਆ ਸਨੇ ਸਨੇ ਕਿਸ ਕੋ ਸਮਝਾਓ ਤੇ ਹੌਲੀ ਹੌਲੀ ਉਹਨੂੰ ਸਮਝਾਵਾਂਗੇ ਤਾਂ ਕਿ ਫੇਰ ਮੁੜ ਕੇ ਗੁਰੂ ਦਾ ਨਾਮ ਨਾ ਲੈ ਨਾ ਦਰਸ਼ਨ ਕਰਨ ਜਾਏ ਹੁਣ ਪਿਤਾ ਕੋ ਗੁਰ ਸਿੱਧ ਗਇਓ ਇੰਨੀ ਗੱਲ ਆਪਣੇ ਪਿਤਾ ਕੋਲ ਸੁਣੀ ਉਸੇ ਵਕਤ ਉਹ ਵੀ ਟੁਰ ਪਿਆ ਜਾਗੇ ਭਾਗ ਬਿਲੋਕ ਤੁਸਾਇਓ ਸਾਹਿਬ ਜੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ ਭਾਵੇਂ ਕੋਈ ਕਾਰਨ ਬਣਿਆ ਸਤਿਗੁਰੂ ਵੱਲ ਆਉਣ ਦਾ ਪਰ ਸੱਚੇ ਪਾਤਸ਼ਾਹ ਦੇ ਆਉਣ ਤੋਂ ਪਹਿਲੀ ਹੀ ਬਖਸ਼ਾਂ ਕੀਤੀਆਂ ਹੋਈਆਂ ਹਨ ਦਿਆਲ ਹੋ ਕੇ ਸੋ ਇਹਦੇ ਭਾਗ ਜਿਹੜੇ ਹਨ ਲਿਖਿਆ ਗੁਰੂ ਬਾਣੀ ਜੀ ਨਮਸਤਕ ਤੋਂ ਲਿਖਿਆ ਉਹ ਮੱਥੇ ਵਿੱਚ ਲੇਖ ਨਹੀਂ ਸਨ ਲਿਖੇ ਤੁਰਦੇ ਪਰ ਤੁਰਦਾ ਮਾਲਕ ਲੋਕ ਤੇ ਪਰਲੋਕ ਨੂੰ ਮਨਾਉਣ ਵਾਲਾ ਲੇਖਾਂ ਨੂੰ ਲਿਖਣ ਵਾਲਾ ਜਿਹਦੇ ਲੇਖ ਆਪਣੇ ਅੱਖਰ ਬਣਾਏ ਹਨ ਸਭ ਜਗ੍ਹਾ ਉਹਦੇ ਨੌਕਰ ਸਾਰੇ ਲਿਖਣ ਵਾਲੇ ਆਪ ਉਹ ਮਾਲਕ ਹੈ ਜੀ ਉਹਦਾ ਜਦੋਂ ਚਾਹੇ ਬਖਸ਼ ਕਰ ਸਕਦਾ ਹੈ ਉਹਦੇ ਲੇਖ ਸਗੁਰਾਂ ਦਰਸ਼ਨ ਤੋਂ ਪਹਿਲਾਂ ਹੀ ਹੋ ਗਏ ਹਨ ਆਪ ਕਿਰਪਾ ਕੀਤੀ ਨੇ ਉਹਦੇ ਭਾਗ ਜਾ ਕੇ ਹਨ ਗੁਰੂ ਸਾਕਾਰ ਜੀ ਕਹਿੰਦੇ ਹਨ ਜਿਸ ਕਾ ਕਹਿਓ ਹਟਾਉਣ ਜੋਏ ਸਾਧ ਸੰਗ ਜੀ ਗੁੱਸੇ ਦੇ ਵਿੱਚ ਆ ਕੇ ਆਪਣੀ ਘਰਦੀ ਨੂੰ ਹਟਾਉਣ ਵਾਸਤੇ ਵਾਪਸ ਲਿਆਉਣ ਵਾਸਤੇ ਗਿਆ ਹੈ ਗੁਰਦਰਸ਼ਨ ਪੀਤਲ ਤੇ ਹੋਏ ਸਾਧ ਸੰਗ ਜੀ ਜਦ ਉਹ ਪਹੁੰਚਿਆ ਕੀ ਦੇਖਿਆ ਸਤਗੁਰ ਦੇ ਪਿਆਰੇ ਹੱਥਾਂ ਵਿੱਚ ਮਾਲਾ ਫੜੀਆਂ ਹੋਈਆਂ ਹਨ ਸੋਹਣੀਆਂ ਦਸਤਾਰਾਂ ਬੱਧੀਆਂ ਸਫੈਦ ਵਸਤਰਾਂ ਹਨ ਸਾਰਿਆਂ ਦੇ ਸੱਚੇ ਪਾਤਸ਼ਾਹ ਗਰੀਬ ਨਾਲ ਤਖਤ ਤੇ ਬੈਠੇ ਹਨ ਸੁੰਦਰ ਚੌਰ ਝੁਲ ਰਹੀ ਹੈ ਜਿਹੜਾ ਕਦੀ ਨਜ਼ਾਰਾ ਅੱਜ ਤੱਕ ਦੇਖਿਆ ਹੀ ਨਹੀਂ ਸੀ ਜਦੋਂ ਸਾਧੂ ਦਾ ਦਰਸ਼ਨ ਕੀਤਾ ਸਭਾ ਦੀ ਪੱਕੀ ਹੋਈ ਉਹਦਾ ਮਾਨ ਗੁਰਬਾਣੀ ਲਿਖਿਆ ਹੈ ਸੰਤ ਪਾਈ ਗੁਰ ਸਤਗੁਰ ਪੂਰੇ ਔਰ ਇਤਨਾ ਅੰਦਰ ਤਪਸ਼ ਗੁੱਸਾ ਤੇ ਕ੍ਰੋਧ ਜਿਹੜਾ ਆਇਆ ਸੀ ਦੂਰੋਂ ਹੀ ਜਦ ਸੰਗਤ ਦਾ ਦਰਸ਼ਨ ਕੀਤਾ ਸਤਿਗੁਰਾਂ ਦਾ ਐਨ ਮਨ ਵਿੱਚ ਸ਼ਾਂਤੀ ਆ ਗਈ ਹੈ ਮਨ ਦਾ ਸੁਭਾਅ ਹੀ ਬਦਲ ਗਿਆ ਦਰਸ਼ਨ ਕਰਦਿਆਂ ਦਾ ਰਹਿਓ ਨਾ ਗਇਓ ਜਿਸ ਨੇ ਕਦੀ ਨਮਸਕਾਰ ਨਹੀਂ ਸੀ ਕੀਤੀ ਦਰਸ਼ਨ ਨਹੀਂ ਸੀ ਕੀਤਾ ਨਮਸਕਾਰ ਕੀ ਕਰਨੀ ਸੀ ਅਗਾ ਹੋ ਕੇ ਬਦੋ ਬਦੀ ਮਨ ਝੁਕਿਆ ਦੋਵੇਂ ਹੱਥ ਜੋੜ ਕੇ ਉਹ ਸੌਦਾਂ ਦੇ ਪਵਿੱਤਰ ਚਰਨਾਂ ਤੇ ਨਮਸਕਾਰ ਕੀਤੀ ਹੈ ਬੈਠੋ ਨਿਕਟ ਕਿਰਪਾਲ ਬਖਾਨੀ ਨਮਸਕਾਰ ਕਰਕੇ ਸੱਚੇ ਪਾਤਸ਼ਾਹ ਇਸ਼ਾਰਾ ਕੀਤਾ ਕੋਲ ਬੈਠ ਗਿਆ ਗਰੀਬ ਨੂੰ ਅੱਜ ਕਹਿਣਗੇ ਸੁਣ ਭਾਈ ਗੁਰ ਕੋ ਸਿੱਖ ਪੁੱਤਰ ਹੈ ਤੋਰਾ ਭਾਈ ਤੇਰਾ ਸੌਰਾ ਜਿਹੜਾ ਕਾਕਾ ਇਹ ਸੱਤੂ ਦੇ ਘਰ ਦਾ ਸਿੱਖ ਹੈ ਜਿਸ ਕੀ ਸੁਤਾ ਸਬੰਧ ਹੈ ਜੋਰਾ ਤੇ ਆ ਦੇਖ ਤੇਰੀ ਘਰ ਦੀ ਬੈਠੀ ਅਮਰਦੇਲ ਦੀ ਆ ਕੇ ਇਹ ਉਸ ਸਿੱਖ ਦੇ ਘਰੋਂ ਹੈ ਜਿਹੜਾ ਸੱਦੂ ਦੇ ਘਰ ਦਾ ਅਤ ਪ੍ਰੇਮੀ ਹੈ ਔਰ ਇਹ ਉਹਦੀ ਲੜਕੀ ਜਿਹੜੀ ਹੈ ਇਹ ਸੱਦੂ ਦੇ ਘਰ ਦੀ ਸੇਵਕ ਹੈ ਆਪ ਤੁਮ ਤਜੋ ਕੁਰੁਪ ਕੀ ਸੇਵਾ ਹੁਣ ਤੁਸੀਂ ਤੁਰਕ ਦੀ ਸੇਵਾ ਜਿਹੜੀ ਆ ਉਹ ਗੁਰੂ ਮੰਨਦੇ ਜਿਹਨੂੰ ਸੁਲਤਾਨੀ ਨੂੰ ਉਹਦਾ ਕੰਮ ਛੱਡੋ ਮਾਨੋ ਸ੍ਰੀ ਨਾਨਕ ਗੁਰ ਦੇਵਾ ਹੁਣ ਤੁਸੀਂ ਸਤਿਗੁਰੂ ਨਾਨਕ ਦੇਵ ਦੇ ਚਰਨਾਂ ਦੇ ਪਹਰੇ ਬਣੋ ਸਤਿਗੁਰੂ ਨਾਨਕ ਦੇਵ ਦੇ ਕਰਨ ਨੂੰ ਮੰਨੋ ਔਰ ਆਪਣਾ ਜਨਮ ਸਫਲਾ ਕਰੋ ਦੇਹੋ ਦਰੂਦ ਫੇਰ ਤੁਮ ਖਾਵੋ ਤੁਸੀਂ ਦੇਖੋ ਕੀ ਕਰਦੇ ਹੋ ਆਪਣੇ ਜਿਹੜਾ ਗੁਰੂ ਮੰਨ ਰਹੇ ਹੋ ਤੁਹਾਡਾ ਧਰਮ ਨਹੀਂ ਹੈ ਰੋਟੀ ਪਕਾ ਕੇ ਦਰੂਦ ਵੱਡਾ ਸਾਰਾ ਉਹਦੇ ਅੱਗੇ ਰੱਖ ਕੇ ਅਰਦਾਸ ਕਰਕੇ ਤੁਸੀਂ ਖਾਂਦੇ ਹੋ ਭੋਗ ਲਵਾ ਕੇ ਤੁਰਕ ਝੂਠ ਤੇ ਜਨਮ ਗਵਾਵੋ ਤੁਸੀਂ ਹਿੰਦੂਓ ਉਹ ਤੁਰਕ ਹੈ ਉਹਦਾ ਝੂਠਾ ਖਾ ਕੇ ਤੁਹਾਡਾ ਜਨਮ ਜਿਹੜਾ ਇਹ ਵਿਅਰਥ ਜਾ ਰਿਹਾ ਵਿਸ਼ਟ ਹੋ ਰਿਹਾ ਦਿਨ ਬਦਿਨ ਹਿੰਦੂ ਸਰੀਰ ਪਰਮੇਸ਼ਰ ਦੀਨਾ ਤੁਹਾਡੇ ਪਰਮੇਸ਼ਰ ਕਿਰਪਾ ਕੀਤੀ ਹੈ ਤੁਹਾਡਾ ਜਨਮ ਜਿਹੜਾ ਹਿੰਦੂ ਦੇ ਘਰ ਵਿੱਚ ਹੋਇਆ ਹੈ ਤੈਉ ਬੇਅਰਥ ਕੋ ਮਤਹੀਨਾ ਤੇ ਮਤਹੀਨ ਸੋ ਖੋਟੀ ਮਤ ਕਰਕੇ ਖੋਟੀ ਸੰਗਤ ਕਰਕੇ ਕਿਉਂ ਆਪਣਾ ਜਨਮ ਗਵਾਉਂਦੇ ਹੋ ਇਥੇ ਆਗ ਕੇ ਜਬ ਗੁਰੂ ਸੁਨਾਇਓ ਇਸ ਤਰ੍ਹਾਂ ਤੇ ਪਾਸ਼ਾ ਗਰੀਬ ਨੂੰ ਆਜ ਨੇ ਬਖਸ਼ਿਸ਼ ਕੀਤੀ ਜਿਹਨੂੰ ਹੁਕਮ ਕੀਤਾ ਸਾਧੂ ਬਾਲਕ ਤਿਤ ਬਰਮਾਇਓ ਸਾਧ ਜੀ ਗੁਰਬਾਨ ਦਾ ਹਰਮਨ ਕੌਣ ਸਹਾਈ ਮਨ ਦਾ ਮਨ ਸੱਜੂ ਦਾ ਬਣਾਇਆ ਹੋਇਆ ਸਾਧ ਸੰਗਤ ਜਦੋਂ ਕਿਰਪਾ ਹੋਈ ਸਾਧਨਾ ਭਜਨ ਕੀਤਾ ਉਸੇ ਵਕਤ ਅੱਖਰ ਅੱਖਰ ਉਹਦੇ ਵਿੱਚ ਵਿੱਚ ਆ ਗਿਆ ਸੋਚੀ ਆ ਗਈ ਕਿਰਪਾ ਹੋਵੇ ਸਤਿਗੁਰਾਂ ਦੀ ਸਤਿਗੁਰਾਂ ਦੇ ਬਲ ਦੇ ਨਾਲ ਮਨ ਨੂੰ ਬਦਲਾਤਾ ਕਿਰਪਾ ਕੀਤੀ ਸਤਿਗੁਰਾਂ ਨੇ ਤੇ ਉਹ ਸਾਰੇ ਸਤਿਗੁਰਾਂ ਦੇ ਪੰਗੇ ਜਿਹੜੇ ਹਨ ਉਹ ਸੁਖਾਏ ਹਨ ਅੰਦਰ ਲੱਗ ਗਏ ਹਨ ਅੰਦਰ ਬਖਸ਼ਿਸ਼ ਹੋਈ ਹੈ ਕਰਿਓ ਵਿਚਾਰਨ ਭਗਤੀ ਗੁਰ ਕਾ ਫਿਰ ਵਿਚਾਰ ਕੀਤੀ ਕਿ ਵਾਕਈ ਅਸੀਂ ਹਿੰਦੂ ਹੋ ਕੇ ਅਸੀਂ ਕੀ ਕਰਨੇ ਆ ਇਹ ਸਾਡੇ ਵਾਸਤੇ ਠੀਕ ਨਹੀਂ ਜਦੋਂ ਵਿਚਾਰਿਆ ਹਮ ਹਿੰਦੂ ਕਿਉ ਹੈ ਤੁਰਕਾ ਅਸੀਂ ਹਿੰਦੂਆਂ ਸਾਡਾ ਇਹ ਤੁਰਕ ਮੰਨਣਾ ਕੋਈ ਧਰਮ ਹੀ ਨਹੀਂ ਬੰਦਾ ਇਹ ਤੇ ਬਹੁਤ ਭਾਰੀ ਕੰਮ ਖਰਾਬ ਹੈ ਕਰ ਕੈ ਰੋਟ ਦਰੂਦ ਦਵਾਵੇਂ ਫਿਰ ਵਿਚਾਰ ਕਰਦਾ ਵਾਕਈ ਅਸੀਂ ਰੋਟ ਕਰਕੇ ਵੱਡਾ ਸਾਰਾ ਔਰ ਅਸੀਂ ਭੋਗ ਲਵਾਨੇ ਆ ਉਹਦਾ ਜੂਠਾ ਖਾਂਦੇ ਆ ਗੁਰ ਕੋ ਝੂਠ ਲੱਖ ਕਰ ਪੁਨ ਖਾਵੇਂ ਤੇ ਉਹ ਜਦੋਂ ਭੋਗ ਲਾਉਂਦਾ ਜਾਂ ਅਰਦਾਸ ਕਰਨੇ ਆ ਫਿਰ ਖਾਣੇ ਆ ਸਾਰੇ ਤਰਕ ਵਿਚਾਰ ਤਰਕ ਵਿਚਾਰਨ ਨਕੀਨ ਬਡੇਰੀ ਇਹ ਬਨੇ ਚਿਤ ਵੀ ਤਰਕ ਵਿਚਾਰੀ ਇਹ ਸਾਡਾ ਧਰਮ ਨਹੀਂ ਸਭਨਾ ਜਦਾਤ ਬਚਨ ਕੀਤੇ ਹਨ ਇਹ ਮੰਨਣ ਯੋਗ ਹਨ ਗੁਰ ਪਗ ਲਪਟਿਓ ਤਤ ਬਿਗੇਰੀ ਸਾਸਤਨ ਜੀ ਭਾਵ ਚੰਗੇ ਸਨ ਚਰਨਾਂ ਦੇ ਨਾਲ ਲਿਪਟ ਗਿਆ ਸਭਨਾ ਦੇ ਚਰਨ ਫਲਨੇ ਹਨ ਅਵਰਾਗੀ ਹੋ ਗਿਆ ਕਿਰਪਾ ਹੋ ਗਈ ਜਾਤੀ ਸਭਨਾ ਨੇ ਬਖਸ਼ਿਸ਼ ਕਰ ਦਿੱਤੀ ਮਿਹਰ ਕਰਕੇ ਉਹਦਾ ਜਨਮ ਬਦਲਾ ਦਿੱਤਾ ਆਪ ਕਿਰਪਾ ਕੀਤੀ ਮੋਕੋ ਆਪਣਾ ਸਿੱਖ ਬਣਾਵੋ ਹੱਥ ਜੋੜ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ ਮੈਨੂੰ ਆਪਣਾ ਸਿੱਖ ਬਣਾ ਲਓ ਤੁਰਕ ਸੇਵ ਤੇ ਮੋਹ ਹਟਾਓ ਏ ਗਰੀਬ ਨਵਾਜ ਤੁਰਕ ਦੀ ਸੇਵਾ ਤੋਂ ਮੈਨੂੰ ਬਚਾ ਲਓ ਮੇਰਾ ਮਨ ਉਸ ਪਾਸੇ ਜਾਏ ਨਾ ਸਰਦਾ ਵਦੀ ਜਾਨ ਗੁਣ ਖਾਨੀ ਸੱਚੇ ਪਾਤਸ਼ਾਹ ਗਰੀਬ ਨਵਾਜ ਦੇਖਿਆ ਇਹਦੇ ਚਿੱਤ ਅੰਦਰ ਕਿਉਂਕਿ ਸ਼ਰਧਾ ਤੋਂ ਬਗੈਰ ਕੋਈ ਗੱਲ ਹੀ ਨਹੀਂ ਸ਼ਰਧਾ ਮੂਲ ਹੈ ਸਿੱਖੀ ਦਾ ਜੇ ਸ਼ਰਧਾ ਚਿੱਤ ਵਿੱਚ ਨਹੀਂ ਸਿੱਖਦੇ ਨਾ ਇਸ ਨੂੰ ਜਿਸ ਤਰ੍ਹਾਂ ਕੋਈ ਦਰਖਤ ਦਰਖਤ ਹੀ ਨਹੀਂ ਬੀਜਿਆ ਉਸ ਨੂੰ ਫਲ ਲੱਗਣਾ ਜਾਂ ਪੱਤੇ ਲੱਗਣੇ ਛਾਇਆ ਹੋਣੀ ਕੋਈ ਚੀਜ਼ ਅਗਾ ਕਿਵੇਂ ਉਹਦਾ ਵਾਅਦਾ ਹੋ ਸਕਦਾ ਹੈ ਇਸ ਕਰਕੇ ਸਿੱਖੀ ਮੂਲ ਹੈ ਜਿਹੜਾ ਮੂਲ ਸਿੱਖੀ ਦਾ ਮੂਲ ਸਦਕ ਹੈ ਉਹ ਸਭਨਾ ਕਿਰਪਾ ਕੀਤੀ ਇਹਦੇ ਚਿੱਤ ਦੇਖਿਆ ਅੰਦਰ ਦੇ ਸ਼ਰਧਾ ਪੂਰਨ ਹੈ ਚਰਣਾ ਅੰਮ੍ਰਿਤ ਦੀਨੋ ਕਹਾਣੀ ਉਸੇ ਵਕਤ ਚਰਨਾਂ ਦੀ ਔਲ ਦਿੱਤੀ ਅੰਮ੍ਰਿਤ ਦੇ ਕੇ ਦੁੱਖ ਸਾਰੇ ਦੂਰ ਕਰ ਦਿੱਤੇ ਸਤਨਾਮ ਸਿਮਰਨ ਉਪਦੇਸ਼ਾ ਉਹ ਸਤਿ ਪਾਸ਼ਾ ਗਰੀਬ ਨਾਲ ਦੀ ਕਿਰਪਾ ਕੀਤੀ ਉਹ ਚਾਰ ਅੱਖਰ ਉਪਦੇਸ਼ ਉਹਦੇ ਕੰਨ ਵਿੱਚ ਦੇਤਾ ਮੰਤਰ ਸਤਿ ਉਪਜੈ ਸਿੱਖ ਵਿਸ਼ੇਸ਼ਾ ਭਜੰਦੇ ਦੇ ਕਿਸ ਤੇ ਪਾਸ਼ ਕਹਿਣਗੇ ਸੁਣ ਭਾਈ ਤੇਰੇ ਘਰ ਦੇ ਵਿੱਚ ਪੁੱਤਰ ਹੋਏਗਾ ਪੈਦਾ ਪਰ ਪੂਰਨ ਸਿੱਖ ਹੋਏਗਾ ਹੁਣ ਕਰ ਦੰਪਤ ਉਰ ਹਰ ਖਾਏ ਜਦੋਂ ਸਿੱਖ ਸੱਜ ਗਿਆ ਉਹ ਕੋਲ ਜਿਹੜੀ ਬੀਬੀ ਜਿਹੜੀ ਕਿਤੇ ਫਿਕਰ ਵੀ ਡੁੱਬੀ ਹੋਈ ਸੀ ਜਦੋਂ ਸਿੱਖ ਸਜਿਆ ਆਪਣੇ ਪਤੀ ਨੂੰ ਵੇਖਿਆ ਚਾਹ ਚੜ ਗਿਆ ਖੁਸ਼ੀਆਂ ਹੋ ਗਈਆਂ ਆਖ ਲਈ ਸੇ ਬਾਦਸ਼ਾਹ ਬਖਸ਼ਿਸ਼ ਕੀਤੀ ਗਰੀਬ ਨੂੰ ਆਜ ਕਿਰਪਾ ਕੀਤੀ ਨਰਕ ਚੋਂ ਕੱਢਿਆ ਜੇ ਗੁਰ ਸਿੱਖੀ ਦੇ ਕਰ ਚਲ ਆਏ ਸੁਲਤਾਨ ਮਨ ਜੀ ਫਿਰ ਸਿੱਖੀ ਹੋ ਗਈ ਮਨ ਟਿਕ ਗਿਆ ਸਿੱਖੀ ਤੇ ਭਈ ਇਹ ਜੋ ਸਾਨੂੰ ਰਸਤਾ ਪ੍ਰਾਪਤ ਹੋਇਆ ਇਹਦੇ ਵਰਗਾ ਅੱਗੇ ਕੋਈ ਨਹੀਂ ਸੀ ਜੀਵਨ ਨੂੰ ਵੇਖਿਆ ਪਹਿਲੇ ਨੂੰ ਤੇ ਜੋ ਹਾਲਾਤ ਤੇ ਜੋ ਅਨੰਦ ਸਗਰਾ ਬਖਸ਼ਿਸ਼ ਕੀਤੀ ਹੈ ਉਸ ਵਾਰ ਝਾਤੀ ਮਾਰੀ ਜੋ ਪਹਿਲਾ ਜੀਵਨ ਸਾਰਾ ਹੀ ਵਿਅਰਥ ਲੱਗਾ ਪਹਿਲੇ ਜੀਵਨ ਦਾ ਇਸ ਤਰ੍ਹਾਂ ਚਿੱਤ ਵਿੱਚੋਂ ਖਿਆਲ ਹੀ ਉੱਡ ਗਿਆ ਔਰ ਜੋ ਸਭਰਾ ਕਿਰਪਾ ਕੀਤੀ ਉੱਥੇ ਮਨ ਟਿਕ ਗਿਆ ਮਿਲੇ ਬਰਾਤ ਆਨ ਮਗ ਚਲੇ ਸਾਧ ਸੰਗਤ ਜੀ ਉਸ ਬਰਾਤ ਦੇ ਨਾਲ ਡੋਲੀ ਚ ਬੈਗੀ ਬੀਬੀ ਔਰ ਕਹਾਰ ਲੈ ਕੇ ਤੁਰ ਪਏ ਹਨ ਜਾ ਰਹੇ ਹਨ ਸੁਕਲਾਣੀ ਪੁਰ ਮਾਰਗ ਭਲੇ ਉਹ ਸੁਕਲਾਣੀ ਆਪਣੇ ਪਿੰਡ ਸਹੁਰੇ ਘਰ ਵਿੱਚ ਬੀਬੀ ਜਾ ਰਹੀ ਹੈ ਜਦ ਘਰ ਗਏ ਨਾਰ ਸਮਦਾਏ ਤਾਂ ਸੰਗ ਜੀ ਜਦੋਂ ਘਰ ਵਿੱਚ ਪਹੁੰਚੇ ਪਿੰਡ ਵਿੱਚ ਖਬਰ ਹੋ ਗਈ ਕਿ ਡੋਲਾ ਆਇਆ ਸਾਧੂ ਦੇ ਘਰ ਮਿਲੀ ਗੀਤ ਗਾਵਤ ਹਰ ਖਾਏ ਉਸ ਵਕਤ ਬਹੁਤ ਸਾਰੀਆਂ ਬੀਬੀਆਂ ਨਗਰ ਦੀਆਂ ਬਾਹਰ ਗੀਤ ਗਾਉਂਦੀਆਂ ਗਾਉਂਦੀਆਂ ਪਹੁੰਚੀਆਂ ਸਰਵਰ ਕੇ ਮੁਕਾਮ ਲੈ ਗਈ ਉਹ ਉਹਦੀ ਮਾਂ ਜਿਹੜੀ ਹੈ ਉਸ ਲੜਕੇ ਦੀ ਆਪਣੇ ਪੁੱਤਰ ਨੂੰ ਨੂੰ ਨਾਲ ਲੈ ਕੇ ਹੋਰ ਸਾਰੇ ਜਿਹਨੇ ਪਿੰਡ ਦੇ ਮਿਲ ਕੇ ਉਹ ਜਿਹੜਾ ਦਰੂ ਜਿੱਥੇ ਬਣੀ ਸੀ ਉਹਦੀ ਕਬਰ ਆਦਿ ਪੂਜਦੇ ਸਨ ਉੱਥੇ ਪਹੁੰਚ ਗਈ ਦੂਲੋ ਦੁਲਹਨ ਦੇਖੀ ਨਹੀਂ ਸਾਰਿਆਂ ਨੇ ਲੜਕੇ ਨੂੰ ਵੇਖਿਆ ਉਸ ਲੜਕੀ ਨੂੰ ਵੇਖਿਆ ਜਿੱਦ ਤਰਖਾਨ ਤਰਖਾਣੀ ਮਿਲੇ ਉਸ ਵਕਤ ਤਰਖਾਨ ਤੇ ਤਰਖਾਣੀ ਉਹ ਜਿਹੜੇ ਪਿੰਡ ਵਿੱਚ ਰਿਸ਼ਤੇਦਾਰ ਸਨ ਸਾਰੇ ਵੇਖਣ ਵਾਸਤੇ ਪਹੁੰਚੇ ਸਨ ਬੜਾ ਝੁਰਮਟ ਪਿਆ ਹੋਇਆ ਦੁਆਲੇ ਕਹੇ ਕਿ ਤੇ ਕੋ ਇਸ ਥਲੇ ਸਾਰਿਆਂ ਨੇ ਉਹ ਜਿਹੜਾ ਅੱਗੇ ਰਵਾਜ ਚੱਲਦਾ ਸੀ ਉਹ ਗੱਲ ਕਹੀ ਸੀ ਇਸ ਕਬਰ ਤੇ ਮੱਥਾ ਟੇਕੋ ਤੁਹਾਡੇ ਗੁਰੂ ਦੀ ਕਬਰ ਹੈ ਸੰਸਾਰੂ ਨੇ ਲਾਖ ਪ੍ਰਹਾਰੀ ਪਰ ਉੱਥੇ ਬਖਸ਼ਿਸ਼ ਹੋ ਗਈ ਸੀ ਉੱਥੇ ਤੇ ਗੱਲ ਹੀ ਨਹੀਂ ਸੀ ਰਹੀ ਸਤਿਗੁਰੂ ਬਗੈਰ ਥਾਂ ਹੀ ਕੋਈ ਨਹੀਂ ਸੀ ਸੱਚੇ ਪਾਤਸ਼ਾਹ ਦਾ ਡੇਰਾ ਉਹਦੇ ਹਿਰਦੇ ਵਿੱਚ ਸੀ ਸਾਧ ਸੰਗਤ ਜੀ ਇਹ ਗੱਲ ਸੁਣਦਿਆਂ ਇੰਨਾ ਗੁੱਸਾ ਆਇਆ ਉਸ ਨੂੰ ਜਿਹੜਾ ਬਚਪਨ ਤੋਂ ਨਮਸਕਾਰ ਕਰਦਾ ਆਇਆ ਸੀ ਆਪਣੇ ਪਹਿਲੇ ਗੁਰੂ ਨੂੰ ਪਰ ਜਦ ਉਹ ਬਖਸ਼ਿਸ਼ ਹੋਈ ਸੱਚਾ ਸਤਿਗੁਰੂ ਮਿਲਿਆ ਤਾਂ ਉਹ ਗੁੱਸੇ ਦੇ ਨਾਲ ਉਸ ਨੇ ਲੱਤ ਕੱਢ ਮਾਰੀ ਉਸ ਕਬਰ ਨੂੰ ਅੱਖ ਲੰਗਾਏ ਇਹ ਕਿਵੇਂ ਹੋ ਸਕਦਾ ਮੇਰਾ ਸਿਰ ਹੁਣ ਕਿਸੇ ਪਾਸੇ ਨਹੀਂ ਹੋ ਨਹੀਂ ਸਕਦਾ ਤੁਰਕਮਨ ਕਾ ਹਮੋ ਵਿਸਾਰੀ ਉੱਚੀ ਸਾਰੀ ਇਹ ਗੱਲ ਕਹੀ ਭਈ ਇਹ ਤੁਰਕ ਐਸੀ ਹਿੰਦੂ ਆ ਇਹਦੀ ਮੰਤਾ ਮੈਂ ਵਿਸਾਰਦੀ ਏ ਮੇਰਾ ਨਾ ਕੋਈ ਸੰਬੰਧ ਨਹੀਂ ਹੈ ਗੁਰਤੇ ਪੌਲ ਲੈ ਹਮ ਆਏ ਮੈਂ ਸਤਿਗੁਰਾਂ ਦੇ ਚਰਨਾਂ ਦਾ ਅੰਮ੍ਰਿਤ ਲੈ ਕੇ ਭਜਨ ਪੁੱਛ ਕੇ ਆਇਆ ਸਿੱਖ ਸੱਜ ਕੇ ਆਇਆ ਸਤਿਗੁਰ ਕਰਦਾ ਇਸ ਥਲ ਕੋ ਅਬ ਦਿਓ ਟਹਾਏ ਮੈਂ ਤੇ ਇਸ ਜਗ੍ਹਾ ਨੂੰ ਇੱਥੋਂ ਆਪਣੇ ਵਿਹੜੇ ਚੋਂ ਇਸ ਜਗ੍ਹਾ ਨੂੰ ਕੱਢ ਕੇ ਬਾਹਰ ਮਾਰਾਂਗਾ ਇੱਥੇ ਹੋਰ ਕੋਈ ਨਹੀਂ ਰਹਿ ਸਕਦਾ ਸਭ ਮਿਲ ਕਹਿਓ ਮੂਡ ਕਰ ਮੋਨ ਮੋਨ ਜਦੋਂ ਇਹ ਗੱਲ ਸਾਰਿਆਂ ਰਿਸ਼ਤੇਦਾਰਾਂ ਸੁਣੀ ਆਖਣਗੇ ਮੂਰਖਾ ਚੁੱਪ ਕਰ ਜਾ ਨਾ ਬੋਲ ਇਹੋ ਬਿੰਦ ਸਖਰਾਈ ਤੋਹ ਕੌਣ ਇਹ ਆ ਬਿੰਦ ਇਹ ਤੂੰ ਗੱਲ ਕਹਿਣਾ ਤਾਂ ਕਿਹਨੇ ਤੈਨੂੰ ਸਖਲਾਈ ਐ ਕਿਹਨ ਤੈਨੂੰ ਆਖੀ ਐ ਹਮ ਵਰ ਕੇ ਸੇਵਕ ਮਹਾ ਅਸੀਂ ਸਰਵਰ ਦੇ ਸੇਵਕ ਆ ਸਾਡੇ ਸ਼ੁਰੂ ਤੋਂ ਦਾਦੇ ਪਰਦਾਦਿਆਂ ਚੱਲਦੇ ਆਏ ਆ ਕੁਲ ਕਲੰਕ ਤੈ ਬੋਲਿਓ ਕਹਾ ਇਹ ਤੂੰ ਕੋਲ ਨੂੰ ਕਲੰਕ ਕੀਤਾ ਤੂੰ ਸਾਡੇ ਘਰ ਕਿਉਂ ਪੈਦਾ ਹੋ ਗਿਆ ਇਸ ਤਰ੍ਹਾਂ ਕਰਕੇ ਸਾਰਿਆਂ ਕਿਹਾ ਕਰੇ ਬਾਵਰਾ ਦੇ ਬਿਨਾਸ ਇਹ ਗੱਲ ਤੂੰ ਛੱਡ ਤੈਨੂੰ ਬਾਵਰਾ ਕਰ ਦੇਗਾ ਤੇਰਾ ਦਿਮਾਗ ਫੇਰ ਦੇਗਾ ਪਤਾ ਨਹੀਂ ਕੀ ਹਾਲ ਕਰੇਗਾ ਅਬ ਵੀ ਕਹੋ ਮੈਂ ਸਰਵਰ ਦਾਸ ਹੁਣ ਵੀ ਹੱਥ ਜੋੜ ਕੇ ਆਖ ਮੈਂ ਇਹਦਾ ਦਾਸ ਹਾਂ ਸਰਵਰ ਦਾ ਇੰਤੇ ਆਦਕ ਜਿਤੇ ਆਦਕ ਬਹੁ ਕਹਿ ਕਹਿ ਹਾਰੇ ਸਾਰੇ ਲੱਗੇ ਸਮਝਾਣ ਪਰ ਉਹ ਕਿੱਥੇ ਸਮਝ ਸਕਦਾ ਸੀ ਜਿਹਨੂੰ ਸਤਿਗੁਰੂ ਮਿਲ ਗਿਆ ਸਮਝਾਉਣ ਵਾਲੇ ਤੋਂ ਤਾਕਤ ਕਿਹੜੀ ਉੱਚੀ ਹੈ ਤਾਂ ਸਾਧ ਸੰਗਤ ਜੀ ਉਹ ਸਾਰੇ ਸਮਝਾਉਂਦੇ ਹਨ ਪਰ ਉਹਨਾਂ ਦੀ ਆਵਾਜ਼ ਉਹਦੇ ਮਨ ਤੱਕ ਨਹੀਂ ਪਹੁੰਚ ਸਕਦੀ ਨਾ ਸਾਧੂ ਨਾ ਕਹਿ ਬਚਾਰੇ ਕੋਈ ਬਚਨ ਕੋਈ ਉਹਨਾਂ ਦੀ ਗੱਲ ਜਿਹੜੀ ਹੈ ਸਾਧੂ ਦੇ ਮਨ ਤੇ ਨਾ ਕੀਤਾ ਨਾ ਉਸ ਨੂੰ ਧਾਰਨ ਕੀਤਾ ਹੈ ਅਟਬ ਰਹੇ ਪਰਸ ਪਰ ਇਮਕ ਹੈ ਸਾਧ ਸੰਗਤ ਜਦੋਂ ਸਾਰਿਆਂ ਚੱਕ ਮਾਰ ਕੇ ਹਟ ਗਏ ਕੀ ਆਖਣਗੇ ਆਪਸ ਵਿੱਚ ਕਰਿਓ ਬਾਵਰਾ ਸਰਵਨ ਸਰਵਰ ਨੇ ਇਹ ਸਾਰੇ ਗੱਲ ਕਹਿਣ ਲੱਗੇ ਬਾਬਲਾ ਕਰਤਾ ਸਰਵਰ ਨੇ ਇਹਦੀ ਮਤ ਮਾਰਤੀ ਹੈ ਤਾਂ ਇਸ ਤਰ੍ਹਾਂ ਬੋਲਦਾ ਸਰਬ ਸੁਪਤ ਸੁਪਤ ਜਬ ਨਿਸਾਮਝ ਆਰਾ ਤਾਂ ਸੰਗ ਜੀ ਵੇਖੋ ਬਖਸ਼ਿਸ਼ ਦੀ ਗੱਲ ਜਦੋਂ ਸਾਰੇ ਥੱਕੇ ਦਿੱਤੇ ਟੁਰਦੇ ਆਏ ਹਨ ਆਪਣੇ ਆਪਣੀ ਜਗ੍ਹਾ ਤੇ ਸਾਰੇ ਸੌਂ ਗਏ ਹਨ ਪਰ ਸਿੱਖ ਨੂੰ ਨੀਂਦਰ ਕਿੱਥੇ ਹੈ ਸਭੀ ਅੰਦਰ ਸਤਿਗੁਰ ਦਾ ਪਿਆਰ ਉਹ ਸਤਿਗੁਰ ਦਾ ਪਿਆਰ ਲੱਗਾ ਫਿਰ ਉਸ ਦਾ ਜੀਵਨ ਕਿਉਂ ਨਾ ਬਦਲੇ ਕਿਉਂ ਨਾ ਕਿਰਪਾ ਹੋਏ ਸਾਧ ਦੀ ਲੋਕੀ ਸੌ ਗਏ ਹਨ ਉਹ ਦੋਵੇਂ ਜੀ ਕੀ ਲੱਗੇ ਹਨ ਕਰਨ ਲੈ ਕਰ ਕਈ ਸੁਥਾਨ ਬਿਦਾਰਾ ਬਸ ਉਸ ਲਈ ਕਈ ਬਣ ਲਈਏ ਸਾਧੂ ਨੇ ਆਪਣੇ ਘਰ ਦੇ ਨੇ ਕਿਹਾ ਕੋਈ ਛੇਤੀ ਕਰਕੇ ਬੱਠਲ ਫੜ ਉਹਨੇ ਟੋਕਰੀ ਲਈ ਹੈ ਆਪ ਕਈ ਫੜ ਲਈ ਹੈ ਉਹਦੇ ਸੋਪੇ ਹਨ ਉਹਨਾਂ ਦੁਆਂ ਦੀਆਂ ਉਹ ਸਾਰੀ ਕਵਰ ਆਪਣੇ ਵਿਹੜੇ ਚ ਕੱਢ ਕੇ ਉਹਦਾ ਨਿਸ਼ਾਨ ਪੂਰਾ ਖੋਜ ਮਤਾਸਤਾ ਦਿਨ ਮੈਂ ਉੱਠ ਕੋ ਤਕਲ ਬਨਾਵੇ ਤੇਰੇ ਰੋਹ ਪੈ ਗਿਆ ਕਿੱਧਰ ਗਈ ਕਮਰ ਕਿ ਸਾਡਾ ਗੁਰੂ ਕਿੱਧਰ ਗਿਆ ਉਹਨਾਂ ਆਖਿਆ ਮੈਂ ਬਾਹਰ ਕੱਢ ਕੇ ਮਾਰਿਆ ਗੁਰੂ ਇੱਥੇ ਨਹੀਂ ਰਹਿ ਸਕਦਾ ਮੇਰੇ ਘਰ ਵਿੱਚ ਉਹ ਫਿਰ ਉਹਨਾਂ ਇਕੱਠੇ ਲੱਗ ਕਰਕੇ ਉਹਨਾਂ ਫੇਰ ਬਣਾ ਦੇਣਾ ਜਦੋਂ ਉਹ ਬਣਾ ਕੇ ਤਿਆਰ ਕਰਨਾ ਰਾਤ ਇਹਨਾਂ ਸੌਣਾ ਕਿੱਥੇ ਨਾ ਚੁੱਕ ਕੇ ਫੇਰ ਮਾਰ ਮਾਰ ਦੇਣਾ ਇਸ ਤਰ੍ਹਾਂ ਕੰਮ ਸ਼ੁਰੂ ਹੋ ਗਿਆ ਇੱਕੋ ਘਰ ਹੈ ਇਹ ਉਹ ਜਿੱਥੇ ਸਦਾ ਵਾਸਤੇ ਰਹਿੰਦਾ ਸੀ ਅੱਜ ਸਤਿਗੁਰ ਦੀ ਬਖਸ਼ੀ ਦੇ ਨਾਲ ਜੀਵਨ ਬਦਲ ਗਿਆ ਇੱਕ ਘਰ ਵਿੱਚ ਜੇ ਇੱਕ ਨੇ ਭਜਨ ਪੁੱਛ ਲਿਆ ਆ ਥੋੜੇ ਚਿਰ ਦੀ ਗੱਲ ਹੈ ਸਕੇਤ ਦੇ ਵਿੱਚ ਇੱਕ ਅਜੀਤ ਸਿੰਘ ਰਹਿੰਦਾ ਅਜੀਤ ਸਿੰਘ ਉਸ ਤੇ ਸਰਵਾਂ ਦੀ ਬਖਸ਼ਿਸ਼ ਹੋਈ ਕੋਈ ਸਾਲ ਤੋਂ ਹੋ ਗਿਆ ਸਿੱਖ ਕਦੇ ਕਿੱਥੇ ਪੈਂਦਾ ਪਾਣੀਆਂ 15 15 ਬੋਤਲਾਂ ਜਦੋਂ ਤਨਖਾਹ ਉਹਨੇ ਖਰੀਦਣਾ ਕੁੱਕਰ ਲੈ ਲੈਣੇ ਇਹ ਦਿਨ ਰਾਤ ਦਾ ਕੰਮ ਸੀ ਸਰਵਾਂ ਨੇ ਬਖਸ਼ਿਸ਼ ਹੋਈ ਇਸ ਰਕਤ ਵਿੱਚ ਆ ਗਿਆ ਭਜਨ ਉਸਨੇ ਪੁੱਛ ਲਿਆ ਦੂਜੇ ਦਿਨ ਹੀ ਉਸਨੇ ਪਗਤ ਦੀ ਬੰਨ ਲਈ ਹੈ ਪੈਂਟਾ ਪੁੰਟਾ ਸਾਰੇ ਜਿਹੜੀਆਂ ਹਨ ਤੰਦੂਰ 'ਚ ਪਾ ਕੇ ਸਾੜ ਦਿੱਤੀਆਂ ਹਨ ਉਸੇ ਹੀ ਐਡਰੈਸ ਵਿੱਚ ਜਦ ਘਰ ਪਹੁੰਚਿਆ ਘਰ ਵੀ ਸੋਗ ਪੈ ਗਿਆ ਘਰ ਦੇ ਆਖਣਗੇ ਕੀ ਬਣ ਗਿਆ ਉਹਨੂੰ ਕਹਿ ਲੈਣਗੇ ਤੈਨੂੰ ਅਸੀਂ ਜ਼ਮੀਨ ਦਾ ਹਿੱਸਾ ਨਹੀਂ ਦੇਣਾ ਤੇਰਾ ਸਾਡਾ ਕੋਈ ਸਨਮਾਨ ਨਹੀਂ ਬੜੀ ਲੜਾਈ ਪੈ ਗਈ ਘਰ ਵਿੱਚ ਉਹ ਆਖ ਲੰਗਾ ਮੈਂ ਘਰ ਤੋਂ ਨਿਕਲ ਸਕਣਾ ਐਸੀ ਕਿਰਪਾ ਸਗਰਾਂ ਦੀ ਹੋਈ ਉਹਦੀ ਘਰ ਦੀ ਤੇ ਐਸੀ ਬਖਸ਼ਿਸ਼ ਹੋਈ ਉਹਨੂੰ ਵੀ ਇਹ ਬਾਣਾ ਚੰਗਾ ਲੱਗਾ ਉਹਦੇ ਨਾਲ ਮਿਲ ਗਈ ਘਰ ਵਿੱਚ ਲੜਾਈ ਪੈ ਗਈ ਹੈ ਰੋਟੀ ਪਾਣੀ ਬੰਦ ਹੋ ਗਿਆ ਅੱਖ ਲਗਾ ਮੈਂ ਕਮਾ ਕੇ ਖਾ ਲਾਂਗਾ ਲੇਕਿਨ ਇਹ ਨਹੀਂ ਬਦਲ ਸਕਦਾ 2-3 ਮਹੀਨੇ ਲੜਾਈ ਚੱਲਦੀ ਰਹੀ ਫਿਰ ਉਹ ਵਾਪਸ ਆ ਗਿਆ ਆਪਣੇ ਕੰਮ ਤੇ ਸਕੇਲ ਆ ਕੇ ਪਹੁੰਚਿਆ ਤੇ ਉਹਨਾਂ ਨੂੰ ਪਤਾ ਲੱਗਾ ਵੀ ਸਾਡਾ ਖਣੀ ਮੰਨਦਾ ਫਿਰ ਉਹਦਾ ਮਾਂ ਪਿਓ ਆਇਆ ਮਨਾ ਕੇ ਲੈ ਗਿਆ ਅੱਜ ਉਹਦੀ ਇੱਜ਼ਤ ਆਪਣੇ ਪਿੰਡ ਵਿੱਚ ਤੇ ਘਰ ਵਿੱਚ ਇਸ ਤਰ੍ਹਾਂ ਜਿਸ ਤਰ੍ਹਾਂ ਕਿਸੇ ਪੂਰਨ ਸਾਧੂ ਨੂੰ ਮੰਨਿਆ ਜਾਂਦਾ ਹੈ ਘਰ ਘਰ ਦੇ ਵਿੱਚ ਉਹਦੀ ਸੋਭਾ ਹੋ ਰਹੀ ਹੈ ਕਿਉਂਕਿ ਉਸ ਨੇ ਸਤਿਗੁਰੂ ਦੀ ਪਾਸ਼ਾ ਦਾ ਲੜ ਫੜਿਆ ਪੱਕਾ ਹੋ ਕੇ ਲੱਗ ਪਿਆ ਸਾਰੇ ਚੀਜ਼ ਨੂੰ ਪਿੱਠ ਦਿੱਤੀ ਹੈ ਪਰ ਸਤਿਗੁਰ ਦੇ ਪਿਆਰ ਨੂੰ ਪਿੱਠ ਦਿੱਤੀ ਅਖੀਰ ਨੂੰ ਉਹਦੀ ਜੈ ਕਾਰ ਹੋਈ ਇਹ ਸਭਾਂ ਦੀ ਬਖਸ਼ਿਸ਼ ਹੈ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਬਖਸ਼ਿਸ਼ ਆ ਰਹੀ ਹੈ ਹੁਣ ਵੀ ਅਗਾਹ ਵੀ ਸਦਾ ਵਾਸਤੇ ਸਤੂ ਦਾ ਕਾਰ ਅਵਨਾਸ਼ੀ ਹੈ ਔਰ ਸਤੂ ਦਾ ਪਿਆਰ ਹੀ ਅਵਨਾਸ਼ੀ ਹੈ ਸਾਧ ਸੰਗਤ ਜੀ ਉਹ ਇਸ ਤਰ੍ਹਾਂ ਕਰਦੇ ਹਨ ਇਹ ਚੁੱਕੇ ਬਾਹਰ ਮਾਰਦਾ ਇਸ ਤਰ੍ਹਾਂ ਹੀ ਕੰਮ ਚੱਲਣ ਲੱਗਿਆ ਇਹ ਤਨ ਪਾਛੇ ਢਾਏ ਗਰਾਵੇਂ ਉਹ ਤਾਂ ਦਿਨ ਨੂੰ ਮਨਾਉਂਦੇ ਹਨ ਇਹ ਦੋਵੇਂ ਜੀ ਰਾਤ ਨੂੰ ਜੇ ਚੁੱਕੇ ਬਾਹਰ ਮਾਰਦੇ ਹਨ ਇਸ ਪ੍ਰਕਾਰ ਕੁਛ ਸਮਾਂ ਬਤਾਇਓ ਇਸ ਤਰ੍ਹਾਂ ਕੁਝ ਟਾਈਮ ਗੁਜ਼ਰਿਆ ਸਤਿਗੁਰ ਕੋ ਸਿਮਰਨ ਉਰਤ ਪਾਇਓ ਅਜੇ ਪਾਸ਼ਾ ਦੀ ਬਖਸ਼ਿਸ਼ ਹੋਈ ਅੰਦਰ ਪ੍ਰੀਤ ਲੱਗੀ ਸਤਿਗੁਰ ਦੇ ਨਾਮ ਨਾਲ ਅਸ਼ਾਨ ਪਾਣੀ ਕਰਦੇ ਹਾਂ ਦੋਵੇਂ ਜੀ ਸਿੱਖੀ ਕਮਾਉਣ ਲੱਗੇ ਗੁਰੂ ਧਿਆਨ ਕਰ ਤਿਆ ਤੋ ਮਿਲਾ ਅਜੇ ਪਾਸ਼ਾ ਦੀ ਬਖਸ਼ਿਸ਼ ਹੋਈ ਹੈ ਦਿਨ ਰਾਤ ਸਤਿਗੁਰ ਦਾ ਜਸ ਗਾਉਂਦੇ ਹਨ ਇਸੇ ਤਰ੍ਹਾਂ ਸਨਮਾਨ ਹੋਇਆ ਆਪਸ ਵਿੱਚ ਗਰਭ ਧਰਨ ਕੀ ਨਕ ਤਬ ਭਲਾ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਅਗਲਾ ਪਿਆਰ ਜਿਹੜਾ ਹੈ ਉਹ ਫਿਰ ਜੋ ਸਤਿਗੁਰੂ ਪਾਸ਼ਣ ਪਾਵੇਗਾ ਹੋਏਗਾ ਜੋ ਮੇਰੇ ਸਤਿਗੁਰੂ ਪਾਸ਼ਣ ਪਾਇਆ ਉਹਦਾ ਕੀਤਾ ਵਰਤ ਰਿਹਾ ਜੋ ਫੇਰ ਪਾਏਗਾ ਵਰਤੇਗਾ ਹੁਣ ਮੇਰੇ ਉਸਤਾਦ ਗੁਰੂ ਸ੍ਰੀਮਾਨ ਸਿੰਘ ਗੁਰਪਾਲ ਸਿੰਘ ਜੀ ਕੋਲੋਂ ਆਪਣਾ ਉਹਨਾਂ ਦਾ ਲੈਕਚਰ ਮੇਰੇ ਪਿਆਰ ਨਾਲ ਸੁਣਨ ਦਾ